नालक दर्द काक बनी सेज बने ते आ बैठी शर्म हया दे मरियम बनर तक से शर्म हया बैठी नालक वर्द पाक बनी ਪੈਣ ਕਰਨ ਦਾ ਦਾ ਨਹੀਂ ਆਂਦਾ ਬਾਬੇ ਤੂੰ ਸ਼ਰਮਾਂਦੀ મે વતરડે પાયા આસર દેવતરડે પા આસૂચ કે ગબરાંધીએ પીતને સંગ દી લાશ બનેં દી હે બન રે ગુંડલા બેઠી નાલકબ દે પાગવની